ਚੌਪਈ ਯਹ ਚਲ ਖਬਰ ਜਾਤ ਪੀ ਤਾਹਾਂ ਬੈਠੀ ਸਵਾ ਧਰਮ ਕੀ ਜਾਹਾਂ ਸਬਦ ਸਾਲ ਤਿਨ ਤ੍ਰਿਆ ਨਿਹਾਰਿਓ ਨਿਜ ਪਦਿ ਬਾਣ ਸਾਥ ਹਾਨਿ ਡਾਰਿਓ ਧਰਮ ਰਾਏ ਬਾਚ ਦੋਹਰਾ ਜਾ ਦੁਖ ਤੇ ਜਿਨ ਇਸਤਰੀਐ ਨਿਜ ਪਤਿ ਹਨਿਓ ਰਸਾਏ ਤਾਂ ਦੁਖ ਤੇ ਤਿਹ ਮਾਰੀਐ ਕਰੀਐ ਵਹਿ ਉਪਾਏ ਚਉਪਈ ਉਰਬਸ ਪਾਤਰ ਹੁਤੀ ਸੋ ਨਗਰ ਮੈਂ ਨਾਚ ਤੁਹਦੀ ਕਾਲ ਕੇ ਘਰ ਮੈਂ ਤਿਹ ਵੀਰੋ ਤੇ ਸਵਾ ਉਚਾਇਓ ਸਗਲ ਪੁਰਖ ਕੋ ਭੇਖ ਬਨਾਇਓ ਉਰਬਸੀ ਬਾਚ ਮੁਸ਼ਕਲ ਹਨਨ ਤਮਨ ਕੋ ਗੁਨੀਐ ਜਾ ਕੋ ਅਦਕ ਸੀਲ ਜਗ ਸੁਨੀਐ ਜਾ ਕੋ ਚਿਤ ਚੰਚਲ ਪਹਿਚਾਨੋ ਤਾ ਕੋ ਲਈ ਹਾਥ ਮੈਂ ਮਾਨੋ ਯੋ ਕਹਿ ਨਿਕਸ ਮੂਲ ਹੈ ਲਿਓ ਜਾ ਪੈ ਲੱਖ ਟਕਾ ਦਸ ਦਇਓ ਚਮਕ ਚਲੈ ਜਬ ਤੁਰੈ ਬਿਰਾਜੈ ਜਾ ਕੋ ਨਿਰਖ ਇੰਦਰ ਹੈ ਇਲਾਜੈ ਆਪ ਅਨੂਪ ਵਸਤਰ ਤਨ ਧਾਰੈ ਭੂਖਣ ਸਕਲ ਜਰਾਏ ਸੁਧਾਰੈ ਲਾਂਬੇ ਖੇਸ ਕਾਂਧ ਪਰ ਛੋਰੇ ਜਨਕ ਫੁਲੇਲਾ ਜਾਤ ਨਿਚੋਰੇ ਅੰਜਨ ਆਂਜ ਆਖੀਆਂ ਦਇਓ ਜਨ ਕਰ ਲੂਟ ਸਿੰਗਾਰਹਿ ਲਇਓ ਜੁਲਫ ਜੰਜੀਰ ਜਾਲ ਮੈ ਸੋਖ ਹੈ ਸੁਰ ਨਰ ਨਾਗ ਸੁਰ ਮਨ ਮੋਹ ਹੈ ਰਾਜਤ ਤ੍ਰਿਕੁਟੀ ਤਨਕਸੀ ਭਾਰੀ ਮੋਹਤ ਲੋਕ ਚੌਧ ਹਨੀ ਪਿਆਰੀ ਜਾ ਕੀ ਨੈਕ ਦ੍ਰਿਸ਼ਟ ਮੈਂ ਪਰੈ ਤਾ ਕੀ ਸਗਲ ਬੁੱਧ ਪਰ ਹਰੈ ਦੋਹਰਾ ਖਟ ਮੁਖ ਮੁਖ ਖਟ ਪੰਚ ਸਿਵ ਵਿਦ ਕੀਨੇ ਮੁਖ ਚਾਰ ਉਰਵਸ ਕੇਰੇ ਰੂਪ ਕੋ ਤਉ ਨਾ ਪਾਇਓ ਪਾਰ ਚਉਪਈ ਆਯੁਧ ਸਕਲ ਅੰਗ ਤਿਨ ਕਰੇ ਸੋਵਤ ਸਭ ਸਾਜਨ ਸੋ ਜਰੇ ਹੀਰਨ ਕੀ ਮੁਕਤਾ ਜਗ ਸੋ ਹੈ ਸਸ ਕੋ ਮਨੋ ਤਾਰ ਕਾ ਮੋਹ ਹੈ ਸੋਈਆ ਆਜਿਦ ਧਾਰ ਅਨੂਪਮ ਸੁੰਦਰ ਭੂਖ ਨਿਹੰਗ ਜਾਇਬ ਧਾਰੇ ਲਾਲ ਕੋ ਹਾਰ ਬਸੈ ਔਰ ਭੀਤਰ ਭਾਣ ਤੇ ਜਾਨ ਬੜੇ ਛਬਿਆਰੇ ਮੋਤਨ ਕੀ ਲਰਕੈ ਮੁਖ ਪੈ ਮ੍ਰਿਗ ਨੈਣ ਫਬੇ ਮ੍ਰਿਗ ਸੇ ਕਜਰਾਰੇ ਮੋਹਤ ਹੈ ਸਭ ਹੀ ਕੀ ਚਿਤੈ ਨਿਜ ਹਾਥ ਮਨੋ ਬ੍ਰਿਜਨਾਥ ਸੁਦਾਰੇ ਛੋਰ ਦੈ ਕਜ ਕਾਂਦਨ ਉਪਰ ਸੁੰਦਰ ਭਾਗ ਸੋ ਸੀ ਸੁਹਾਵੈ ਭੂਖਣ ਚਾਰ ਲਸੈ ਸਭ ਅੰਗਨ ਭਾਗ ਭਰਿਓ ਸਭ ਹੀ ਕਹ ਭਾਵੈ ਬਾਲ ਲਖੈ ਕਹਿ ਲਾਲ ਤਿਸੈ ਲਟਕਾਵਤ ਅੰਗਨ ਮੈਂ ਜਬ ਆਵੈ ਰੀਜਿਤ ਕੋੜ ਸੁਰੀ ਅਸੁਰੀ ਸੁਧ ਹੇਰ ਛੁਟੈ ਸਤੂ ਛੁਟ ਜਾਵੈ ਭੂਖਣ ਧਾਰ ਚੜਿਓ ਰਥ ਉਪਰ ਬਾਂਧ ਕਿਰਪਾਨ ਨਿਖੰਗ ਬਨਾਇਓ ਖਾਤ ਤੰਬੋਲ ਵਿਰਾਜ ਸੁੰਦਰ ਦੇਵ ਦੇਵਨ ਕੋ ਬਿਰਮਾਇਓ ਬਾਸਵ ਨੈਣ ਸਹੰਸਰਨ ਸੋ ਛਬ ਹੇਰ ਰਹਿਓ ਕਛ ਪਾਰ ਨਾ ਪਾਇਓ ਆਪ ਬਨਾਏ ਅਨੂਪਮ ਕੋ ਵਿਦ ਐਤ ਰਹਿਓ ਦੁਤ ਅੰਤ ਨਾ ਪਾਇਓ ਪਾਂਚ ਬਾਏ ਭਲੀ ਵਿਦ ਸਾਥ ਜਰਾਏ ਜਰਾਏ ਹਥਿਆਰ ਬਨਾਏ ਅੰਜਨ ਆਂਜ ਅਨੂਪਮ ਸੁੰਦਰ ਦੇਵ ਦੇਵ ਸਵੈ ਬਿਰਮਾਏ ਕੰਠ ਸ੍ਰੀ ਮਨ ਕੰਕਨ ਕੁੰਡਲ ਹਾਰ ਸੋਨਾਰ ਹੀਏ ਪਹਿਰਾਏ ਕਿੰਨਰ ਜਛ ਭੁਜੰਗ ਦਿਸਾ ਵਿਦਿਸਾਨ ਕੈ ਲੋਕ ਬਿਲੋਕਨ ਆਏ ਇੰਦਰ ਸਰਵ ਵਿਰੋਚਨ ਸੋ ਅਵਲੋਕ ਰਹਿਓ ਛਬ ਅੰਤ ਨਾ ਆਇਓ ਸੇਖ ਅਸੇਖਨ ਹੀ ਮੁਖ ਸੋ ਗੁਣ ਭਾਖ ਰਿਓ ਪਰ ਪਾਰ ਨਾ ਪਾਇਓ ਰੁਦਰ ਪਿਆਰੀ ਕੀ ਸਾਰੀ ਕੀ ਕੋਰ ਨਿਹਾਰਨ ਕੋ ਮੁਖ ਪੰਚ ਬਨਾਇਓ ਪੂਤ ਕੀਏ ਖੜਚਾਰ ਵਿਧੈ ਚਤੁਰਾਨਨ ਯਾਹੀ ਤੇ ਨਾਮ ਕਹਾਇਓ ਕੰਚਨ ਕੀਰ ਕਲਾ ਨਿਦਕੇ ਹਰ ਕੋਕ ਪੋਤ ਕਰੀ ਕੁਰਾਨੇ ਕਲਪਾ ਧਰਮ ਕਾ ਅਨਜਾਕ ਮਨੀ ਬਿਨ ਧਾਰਮ ਧਾਮਨ ਦੇਖ ਵਿਕਾਨੇ ਰੀਜਤ ਦੇਵ ਦੇਵ ਸਵੈ ਨਰ ਦੇਵ ਪੈ ਛਵ ਹੀਰ دیਵਾਨੇ ਰਾਜਕੁਮਾਰ ਸੋ ਜਾਨ ਪਰੈ ਤਿਹ ਬਾਲ ਕੇ ਅੰਗ ਨਾ ਜਾਤ ਪਛਾਨੇ ਦੋਰਾ ਦਸ ਸੀਸਨ ਰਾਵਣ ਰਰੈ ਲਿਖਤ ਬੀਸ ਪੁਜ ਜਾਏ ਤਰਨੀ ਕੇ ਤਿਲ ਕੀ ਤਉ ਸਕਿਓ ਨਾ ਛਬ ਕੋ ਪਾਏ ਸਵਈਆ ਲਾਲਨ ਕੋ ਸਰਪੇਜ ਬਦਿਓ ਸਿਰ ਮੋਤਨ ਕੀ ਉਰਮਾਲ ਬਿਰਾਜੈ ਭੂਖਣ ਚਾਰ ਦੇ ਪੈ ਅਤਹੀ ਦੁੱਤ ਦੇਖ ਮਨੋਜਵ ਕੋ ਮਨ ਲਾਜੈ ਮੋਦ ਬਢੈ ਨਿਰਖੇ ਚਿਤ ਮੈਂ ਤਨ ਕੇਕ ਵਿਖੈ ਤਨ ਕੋ ਦੁਖ ਭਾਜੈ ਜੋਬਨ ਜੋਤ ਜਗੈ ਸੋ ਮਨੋ ਸੁਰ ਰਾਜ ਸੁਰਾਨ ਕੇ ਪੀਤਰ ਰਾਜੈ ਛੋਰੇ ਹੈ ਬੰਦ ਅਨੂਪਮ ਸੁੰਦਰੀ ਭਾਣ ਚਬਾਏ ਸ਼ਿੰਗਾਰ ਬਨਾਇਓ ਅੰਜਨ ਆਇਦ ਹੂੰ ਅਖਿਆਨ ਸੋ ਭਾਲ ਮੈਂ ਕੇਸਰ ਲਾਲ ਲਗਾਇਓ ਚੂਮਕ ਦੇ ਚੁਕੈ ਚੁਮਕੇ ਕਬ ਰਾਮ ਸੋ ਭਾਵ ਭਲੋ ਲਗ ਪਾਇਓ ਮਾਨੋ ਸੋ ਤਿਨ ਕੇ ਮਨ ਕੋ ਇਕ ਬਾਰ ਹੈ ਬਾਂਧ ਕੈ ਜੇਲ ਚਲਾਇਓ ਹਾਰ ਸ਼ਿੰਗਾਰ ਕਰਿਓ ਸਭੀ ਤਿਨ ਕੇ ਛੁਟੇ ਸਿਰ ਸਿਆਮ ਸੁਹਾਵੈ ਜੋਵਨ ਜੋ ਜਗੈ ਅਤੀ ਮੁਨਹੀਰ ਡਿਗੈ ਤਪ ਤੇ ਪਛਤਾਵੈ ਕਿੰਨਰ ਜਛ ਭੁਜੰਗ ਦਿਸਾ ਵਿਦਿਸਾਨ ਕੀ ਬਾਲ ਬਿਲੋਕਨ ਆਵੈ ਗੰਧਰਵ ਦੇਵ ਦੇਵਨ ਕੀ ਤ੍ਰਿਆ ਹੀਰ ਪ੍ਰਵਾ ਸਭ ਹੀ ਵਰ ਜਾਵੈ ਦੋਹਰਾ ਐਸੋ ਭੇਖ ਬਨਾਇ ਕਹਿ ਤਾਹ ਤੇ ਕਰਿਓ ਪਿਆਨ ਪਲਕੇਕ ਬੀਤੀ ਨਹੀਂ ਤਾਂ ਪਹੁੰਚੀ ਆਨ ਚਉਪਈ ਏਤੀ ਕਥਾ ਸੋ ਜਾਪੈ ਪਈ ਆਪ ਕਥ ਚਲ ਤੇ ਤ੍ਰੀ ਪੈ ਗਈ ਨਿਜ ਪਦ ਮਾਰ ਰਾਜ ਜਿਨ ਲਇਓ ਲੈ ਸੋ ਛਤਰ ਨਿਜ ਸੁਤ ਸਿਰ ਦਇਓ ਮੁਖ ਫੀਕੋ ਕਰ ਸਬਨ ਦਿਖਾਵੈ ਚਿੱਤ ਆਪਣੇ ਮੈਂ ਮੋਦ ਵਢਾਵੈ ਸੋ ਪੁੰਨੂ ਨੇ ਸਿਰ ਤੇ ਟਾਰੋ ਰਾਜ ਕਮੈ ਹੈ ਪੁੱਤਰ ਮਾਰੋ ਦੋਰਾ ਸਬਦ ਸਾਲ ਤੇ ਮੈਂ ਜਰੀ ਨਿਜ ਪਤ ਦਿਓ ਸੰਘਾਰ ਵਿਦਵਾ ਹੀ ਹੋਇ ਜੀਵ ਹਉ ਜੋ ਰਾਖੇ ਕਰਤਾਰ ਚਉਪੀ ਸਬਦ ਸਾਲ ਸਿਰ ਪੈ ਤੈ ਸਈਐ ਵਿਦਵਾ ਹੀ ਹੋਇ ਕੈ ਜਗ ਰਹੀਐ ਧਨ ਕੋ ਟੋਟ ਕਛੂ ਮੋਇ ਨਾਹੀ ਐਸ ਕਹਿ ਅਬਲਾ ਮਨ ਮਾਹੀ ਦੋਹਰਾ ਮਨ ਭਾਵਤ ਕੋ ਭੋਗ ਮੋਇ ਕਰਨ ਨਾ ਦੇਤੋ ਰਾਏ ਅਬ ਚਿਤ ਮੈਂ ਜਿਹ ਚਾਏ ਹੋ ਲੈ ਹੋ ਨਿਕਟ ਬੁਲਾਏ 24 ਬੈਠ ਚ ਰੋਖੇ ਮੁਦਰਾ ਲੇਵੈ ਜੇ ਭਾਵੈ ਤਾਕੋ ਧਨ ਦੇਵੈ ਰਾਜ ਕਾਜ ਖਜ ਬਾਲ ਨਾ ਪਾਵੈ ਖੇਲ ਵਿਖੈ ਦਿਨ ਰਹਿਣ ਗਵਾਵੈ ਏਕ ਦਿਵਸ ਦਿਨ ਤ੍ਰਿਏ ਜੋ ਕੀਓ ਬੈਠ ਚ ਰੋਖੇ ਮੁਦਰਾ ਲਿਓ ਸਭ ਸੂਰਨ ਕੋ ਬੋਲ ਪਠਾਇਓ ਯਹ ਸੁਨ ਭੇਵ ਉਰਬਸੀ ਪਾਇਓ ਭੂਖਨ ਵਹਿ ਅੰਗ ਤਿਨ ਧਰੇ ਨਿਜਾਲੈ ਤੇ ਨਿਕਸਨ ਕਰੇ ਮੁਸ਼ਕੀ ਤਾਜੀ ਚੜੀ ਬਿਰਾਜੈ ਨਿਸ ਕੋ ਮਨੋ ਚੰਦਰਮਾ ਲਾਜੈ ਸੋਈਆ ਸਿਆਮ ਛੁਟੇ ਕਜ ਕਾਂਦਨੀ ਉਪਰ ਸੋਭਤ ਹੈ ਅਤਿ ਘੁੰਗਰਾਰੇ ਹਾਰ ਸ਼ਿੰਗਾਰ ਦੇ ਪੈ ਚਾਰ ਸੋ ਮੋਹ ਪੈ ਤੇ ਲਹਿ ਜਾਤ ਉਚਾਰੇ ਰੀਜਤ ਦੇਵ ਅਦੇਵ ਸਭੈ ਸੋ ਕਹਾ ਬਪਰੇ ਨਰ ਦੇਵ ਵਿਚਾਰੇ ਬਾਲ ਕੋ ਰੋਕ ਸਭੈ ਤਜ ਸ਼ੋਕ ਤ੍ਰਿਲੋਕ ਕੋ ਲੋਕ ਬਿਲੋਕਤ ਸਾਰੇ ਹਾਰ ਸ਼ਿੰਗਾਰ ਬਨਾਏ ਕੈ ਸੁੰਦਰੀ ਅੰਜਨ ਆਖਿਨ ਆਜ ਦਿਓ ਅਤ ਹੀ ਤਨ ਵਸਤਰ ਅਨੂਪ ਧਰੇ ਜਨ ਕੰਦਰਪ ਕੋ ਬਿਨ ਦਰਪ ਕੀਓ ਕਲਗੀ ਗਜ ਗਹਾ ਬਨੀ ਘੁੰਗਰਾਰ ਚੜੀ ਹੈ ਕੈ ਹੁਲਸਾਤ ਹੀਓ ਬਿਨ ਦਾਮਨ ਹੀ ਏ ਕਾਮਨਿਓ ਸਭ ਭਾਮਨ ਕੋ ਮਨ ਬੋਲਿਓ ਸੀਸ ਵਬੈ ਕਲਗੀ ਤੁਰਰੋ ਸੁਭ ਲਾਲਨ ਕੋ ਸਰਪੇਚ ਸੁਹਾਇਓ ਹਾਰ ਅਪਾਰ ਤਰੇ ਉਰ ਮੈਂ ਮਨ ਦੇਖ ਮਨੋਜਵ ਕੋ ਬਿਰਮਾਇਓ ਬੀਰੀ ਚਬਾਤ ਕਛੂ ਮੁਸਕਾਤ ਬੰਧੇ ਗਜ ਗਾਹਾ ਤੁਰੰਗ ਨਚਾਇਓ ਸਿਆਮ ਪਨੈ ਮਹਿ ਲੋਕ ਕੀ ਮਾਨੋ ਮਾਨਨੀ ਕੋ ਮਨ ਮੋਹਨ ਆਇਓ ਦੋਹਰਾ ਪ੍ਰਭਾਵਤੀ ਰਾਣੀ ਤਵੈ ਤਾ ਕੋ ਰੂਪ ਨਿਹਾਰ ਰੀ ਅਦਕ ਚਿਤ ਮੈਂ ਰਹੀ ਹਰ ਆਰਿ ਸਰ ਗਇਓ ਮਾਰੀ ਕਵਿਤ ਕਹਿ ਦੋ ਕਾਹੂ ਰੇਖੀ ਇੰਦਰ ਆਸਨ ਤੇ ਢਾਰ ਦਇਓ ਕਹਿ ਦੋ ਏ ਸੂਰਜ ਸਰੂਪ ਤਾਰਿਆਇਓ ਹੈ ਕਹਿ ਦੋ ਚੰਦਰ ਚੰਦਰ ਲੋਗ ਛੋਰ ਕਹਿ ਸਿਪਾਹੀ ਮਨ ਮੇਰੇ ਜਾਨ ਤੀਰਥ ਅਨੈਬੇ ਕੋ ਸਿਧਾਇਓ ਹੈ ਕਹਿ ਦੋ ਹੈ ਅਨੰਗ ਅਰਧੰਗਕ ਕੇ ਅੰਤਕ ਤੇ ਮਾਨਖ ਕੋ ਰੂਪ ਕਹਿ ਕਹਿ ਆਪ ਕੋ ਛਪਾਇਓ ਹੈ ਕਹਿ ਦੋ ਯਹ ਸਸ ਜਾ ਕੇ ਰਸਿਆ ਨੈ ਕੋਪ ਕਹਿ ਕਹਿ ਮੇਰੇ ਛਲ ਵੇਖੋ ਕਛੂ ਛਲ ਸੋ ਬਨਾਇਓ ਹੈ ਚਉਪਈ ਜਬ ਲੋ ਬੈਨ ਕਹਣ ਨ ਪਾਈ ਤਬ ਲੋ ਨਿਕਟ ਗਇਓ ਬਹਵਾਈ ਰੂਪ ਨਿਹਾਰ ਮਤ ਵੈ ਝੂਲੀ ਗ੍ਰਹਿ ਕੀ ਸਕਲ ਤਾਹੇ ਸੁਧ ਭੂਲੀ ਸੋਰ ਠਾਕ ਪਠੇ ਦੂਤ ਅਨੇਕ ਮਿਤ ਦਰਬ ਤਿਨ ਕੋ ਦਇਓ ਕਹਿਓ ਮਹੂਰਤ ਏਕ ਕਿਰਪਾ ਕਰੋ ਏ ਗ੍ਰਹਿ ਬਸੋ ਕਵਿਤ ਕਹਿ ਦੋ ਅਲਕੇਸ ਹੋ ਕੇ ਸਿਆਸੀ ਹੋ ਦਨੇ ਹੋ ਕੇ ਰੂਹ ਕੇ ਪੇਸ ਹੋ ਜਹਾਨ ਮੈਂ ਸੁਹਾਏ ਹੋ सेसो सुरेशो गणेशो महेशो जी कह दो जगतेश तुम वेदन बताए हो कालिंद्री के ऐसो के तुम ही जलेसो बतावो कौन देश के नरेश्वर के जाए हो कहो मेरे ऐस के काज निज देश शोर चाकरी को पेश कह हमारे देश आए हो हौना हलके सौना सस हो दनेश होना रूप के पेश कह जहान मैं सुहायो हूँ ਸੇਸ ਨਾ ਸੁਰੇਸ ਹਉ ਗਨੇਸ਼ ਮਹੇਸ਼ ਨਹੀਂ ਹਉ ਨਾ ਜਗਤੇਸ਼ ਹੋ ਜੋ ਬੇਦਨ ਬਤਾਇਓ ਹਉ ਕਾਲਿੰਦਰੀ ਕੇ ਏਸ ਅਥਿਤੇਸ ਮੈਂ ਜਲੇਸ ਨਹੀਂ ਦਛਨ ਕੇ ਦੇਸ ਕੇ ਨਰੇਸਰ ਕੋ ਜਾਇਓ ਹਉ ਮੋਹਨ ਹੈ ਨਾਮ ਆਗੇ ਜੈ ਹਉ ਸਸਰਾਰੇ ਧਾਮ ਸੋਭਾ ਸੁਣ ਤੁਮਰੀ ਤਮਾਸ਼ੇ ਕਾਜ ਆਇਓ ਹਉ ਸਵਈਆ ਤੇਰੀ ਸੋਭਾ ਸੁਨ ਕੈ ਸੁਨ ਸੁੰਦਰ ਆਇਓ ਹਿਆਂ ਚਲ ਕੋ ਸਜਾਰੋ ਆਦ ਮਹੂਰਤ ਹੈ ਤਿਤ ਕੋ ਕੋਈ ਸਾਥ ਮਿਲੈ ਨਹੀਂ ਤਰਾਥ ਵਿਚਾਰੋ ਰੀਤ ਹੈ ਤਾਮ ਇਹ ਹਮਰੇ ਨਿਜ ਨਾਰ ਬਿਨਾ ਨਹੀਂ ਔਰ ਨਿਹਾਰੋ ਖੇਲੋ ਹਸੋ ਸੁਖ ਸੋ ਤੁਮ ਹੂੰ ਮੋਹਿ ਦਿਓ ਵਿਦਾ ਸਸੁਰਾਰ ਸਿਦਾਰੋ ਬਾਤ ਵਿਦਾ ਕੀ ਸੁਣੀ ਜਬ ਹੀ ਬਿਨ ਚੈਨ ਭਈ ਨਾ ਸੁਹਾਵਤ ਜੀ ਕੀ ਲਾਲ ਗੁਲਾਲ ਸੀ ਬਾਲ ਹੁਤੀ ਤਤਕਾਲ ਭਈ ਮੁਖ ਕੀ ਛਬ ਫੀਕੇ ਹਾਥ ਉਚਾਏ ਹਨੀ ਛਤਿਆ ਉਰ ਪੈ ਲਸੈ ਯੋ ਮੁੰਦਰੀ ਅੰਗੁਰੀ ਕੀ ਦੇਖਨ ਕੋ ਪੀਏ ਕਉ ਤੀਏ ਕੀ ਪ੍ਰਗਟੀ ਅਖੀਆਂ ਜੁਗ ਜਾਨ ਕਹੀ ਕੀ ਦੋਹਰਾ ਮਨ ਤਰਫਤ ਤਬ ਮਿਲਨ ਕੋ ਤਨ ਭੇਟਤ ਨਹਿ ਜਾਏ ਜੀਵ ਜਰੋ ਤਿਨ ਨਾਰ ਕੀ ਤੈ ਤੋਹਿ ਵਿਦਾ ਬੁਲਾਏ ਕਵਿਤ ਕੋ ਦਿਨ ਰਹੋ ਹਸ ਬੋਲੋ ਆਛੀ ਬਾਤੈ ਕਹੋ ਕਹਾ ਸਸੁਰਾਰ ਕੀ ਅਨੋਖੀ ਪ੍ਰੀਤ ਪਾਗੀ ਹੈ ਯਹ ਰਾਜ ਲੀਜੈ ਯਾ ਕੋ ਰਾਜਾ ਵੈ ਕਹਿ ਰਾਜ ਕੀਜੈ ਹਾਥ ਚਾਏ ਦੀਜੈ ਮੋਹਿ ਯਹ ਜੀਏ ਜਾਗੀ ਹੈ ਤੁਮ ਕੋ ਨਿਹਾਰ ਕੀਏ ਮਾਰਨੈ ਸੁਮਾਰ ਮੋਕੋ ਤਾਤੇ ਵਿਸੰਭਾਰ ਭਈ ਨੀਂਦ ਭੂਖ ਭਾਗੀ ਹੈ ਤਹਾਂ ਕੋ ਨਾ ਜਈਐ ਮੇਰੀ ਸੇਜ ਕੋ ਸੋਈਐ ਆਨ ਲਗਨ ਨਿਗੋਡੀ ਨਾਥ ਤੇਰੇ ਸਾਥ ਲਾਗੀ ਹੈ ਏਕ ਪਾਏ ਸੇਵਾ ਕਰੋ ਚੇਰੀ ਵੈ ਕੈ ਨੀਰ ਭਰੋ ਤੁਮ ਹੀ ਕੋ ਬਰੋ ਮੋਰੀ ਇੱਛਾ ਪੂਰੀ ਕੀਜੀਐ यह राज लेहो हाथ उठाए मोह को टूका देहो हम सो बढ़ावो नेहो जाते लाल जी जिय जो कहो बिकै हो जहाँ भाखो तहाँ चली जय हो ऐसो हार हेर नाथ कब हूँ प्रसिजिय या ही ठोर रहो हस बोलो अच्छी बातें कहो जान ससुरार को ना नाम फेर लीजिए सोया क्यों निज त्री तज के सुन सुंदरी तोहे पजे त्रम जात हमारो ਰਾਜ ਕਰੋ ਆਪਨੋ ਤੁਮਹੀ ਸੁਖ ਸੋ ਇਨ ਧਾਮਨ ਬੀਜ ਬਿਆਰੋ ਮੈਂ ਪ੍ਰਗਟਿਓ ਜਬ ਤੇ ਤਬ ਤੇ ਤਜ ਕਾਨ ਤ੍ਰਿਆ ਨਹਿ ਆਨ ਨਿਹਾਰੋ ਕਿਆ ਤੁਮ ਖਿਆਲ ਪਰੋ ਹਮਰੇ ਮਨ ਧੀਰ ਤਰੋ ਰਗੁਨਾਥ ਉਚਾਰੋ ਰੋ ਵਾਇ ਕਰੋ ਲਲਨਾ ਤੁਮ ਖੇਲ ਕਰੇ ਬਿਨ ਮੈਂ ਨਾ ਟਰੂੰਗੀ ਭਾਜ ਰਹੋ ਬਕਹਾ ਹਮ ਤੇ ਤੁਮ ਭਾਂਤ ਭਲੀ ਤੋਹ ਆਜ ਬਰੂੰਗੀ ਜੋ ਨਾ ਮਿਲੋ ਤੁਮ ਆਜ ਹਮੈ ਅਭੀ ਤਬ ਮੈਂ ਬਿਖ ਖਾਏ ਮਰੂੰਗੀ ਪ੍ਰੀਤਮ ਕੇ ਦਰਸੇ ਪਰਥੇ ਬਿਨ ਪਾਵਕ ਮੈਨ ਪ੍ਰਵੇਸ਼ ਕਰੂੰਗੀ ਮੋਹਨ ਬਾਚਉ ਪਈ ਰੀਤ ਯਹ ਕੁਲ ਪਰੀ ਹਮਾਰੇ ਸੋ ਮੈਂ ਕਾਤ ਹੋ ਤੀਰਥ ਹਾਰੇ ਚਲ ਸੂ ਕੇ ਧਾਮ ਨਾ ਜਾਹੀ ਚਲ ਆਵੈ ਛੋਰੈ ਤੇ ਨਾਈ ਜਬ ਜੈ ਬਾਤ ਜੈ ਸੁਨ ਪਾਈ ਨਿਜ ਮਤ ਬੀਜ ਯੈ ਠਹਰਾਈ ਹਉ ਚਲ ਧਾਮ ਮੀਤ ਕੇ ਜੈ ਹਉ ਮਨ ਭਾਵਤ ਕੇ ਭੂਖ ਮੈਂ ਹਉ ਸਈਆ ਆਜ ਧਿਆਨ ਕਰੋਗੀ ਤਹਾਂ ਸਗੀ ਭੂਖਨ ਵਸਤਰ ਅਨੂਪ ਬਨਾਉ ਮੀਤ ਕੇ ਧਾਮ ਬਦਿਓ ਮਿਲਬੋ ਨਿਸ ਹੋਤ ਨਹੀਂ ਅਬ ਹੀ ਮਿਲਿਆਉ ਸਾਵਨ ਮੋ ਮਨ ਭਾਵਨ ਕੇ ਲਿਏ ਸਾਥ ਸਮੁੰਦਰਨ ਕੋ ਤਰ ਜਾਉ ਕਰੋਰ ਉਪਾਉ ਕਰੋ ਸਜਣੀ ਪੀ ਕੋ ਤਨ ਕਹਿ ਤਨ ਭੇਟਨ ਪਾਉ ਚੌਪਈ ਜਬ ਤੇ ਮੈਂ ਭਵ ਮੋ ਭਵ ਲਿਓ ਆਂਤਰਿਆ ਸੋ ਭੋਗ ਨਾ ਕੀਓ ਜੋ ਐਸੋ ਚਿਤ ਰਿਜੋ ਤਿਹਾਰੋ ਤਾਉਬ ਕਹਾ ਬਸ ਚਲਤ ਹਮਾਰੋ ਹਉ ਨਾ ਪਿਆਨ ਧਾਨ ਤਬ ਕਰੋ ਨਰਕ ਪਰਮ ਤੇ ਆਤ ਚਿਤ ਡਰੋ ਤੁਮ ਹੀ ਧਾਮ ਮਾਰੇ ਅਈਓ ਮਨ ਭਾਵਤ ਕੋ ਭੋਗ ਕਮਈਓ ਬਾਤਾਂ ਕਰਤ ਨਿਸਾ ਪਰ ਗਈ ਤ੍ਰੇ ਕੋ ਕਾਮ ਕਰਾਇਤ ਭਈ ਅਦ ਕੈ ਅਨੂਪਮ ਭੇਸ ਬਨਾਇਓ ਤਾ ਕੋ ਤੇ ਗ੍ਰਹਿ ਔਰ ਪਠਾਇਓ ਤਬ ਮੋਹਨ ਨਿਜ ਗ੍ਰਹਿ ਚਲ ਆਇਓ ਅਦ ਕੈ ਅਨੂਪਮ ਭੇਸ ਬਨਾਇਓ ਟਕੀਆਂ ਕੀ ਚਪਟੀ ਉਰ ਬਸੀ ਮੂੰਹ ਮਾਰ ਆਸਣ ਸੋ ਕਸੀ ਬੇਖੋ ਲੇਵ ਤਮਨ ਮੋ ਕੀਓ ਸਵੈਰ ਜਾਏ ਮਾਂਗ ਬਰ ਲਿਓ ਜਾ ਕੇ ਅੰਗ ਤਮਨ ਸੋ ਲਾਗੈ ਤਾ ਕੈ ਲੈ ਪ੍ਰਾਨਨ ਜਮ ਭਾਗੈ ਤਵ ਲੋ ਨਾਰ ਗਈ ਬਹਵਾਈ ਕਾਮਾ ਤੁਰ ਹੈ ਕੈ ਲਵਟਾਈ ਤਾ ਕੋ ਭੇਦ ਕਛੂ ਨਾ ਜਾਣਿਓ ਔਰ ਬਸ ਕਉ ਕਰ ਪੁਰਖ ਪਛਾਨਿਓ ਤਾ ਸੋ ਭੋਗ ਅਦਕ ਜਬ ਕੀਨੋ ਮਨ ਮੈ ਮਾਨ ਅਦਕ ਸੁਖ ਲੀਨੋ ਵਿਖ ਕੇ ਚੜੇ ਮਤ ਤਵ ਭਈ ਜਾਮ ਕੇ ਧਾਮ ਵਿਖੈ ਚਲ ਗਈ ਉਰਬਸ ਜਬ ਤਾਕੋ ਬਦ ਕੀਓ ਸੁਰਪੁਰ ਕੋ ਮਾਰਗ ਤਬ ਲਿਓ ਜਹਾਂ ਕਾਲ ਸਭ ਸਭਾ ਬਨਾਈ ਉਰਬਸ ਯੋ ਚਲ ਕੈ ਤਹ ਆਈ ਤਾਕੋ ਮਿਤ ਦਰਬ ਤਿਰ ਦਿਓ ਮੇਰੋ ਬਡੋ ਕਾਮ ਤੁਮ ਕੀਓ ਨਿਜ ਪਦ ਕਉ ਜਿਨ ਤ੍ਰਿਹੈ ਸੰਘਾਰਿਓ ਤਾਕੋ ਤੈ ਇਹ ਪਾਂਤ ਪ੍ਰਹਾਰਿਓ ਦੋਹਰਾ ਜਾ ਦੁਖ ਤੇ ਜਿਨ ਇਸਤਰੀਐ ਨਿਜ ਪਤ ਹਨਿਓ ਰਸਾਏ ਤਿਸੀ ਦੋਖ ਮਾਰਿਓ ਤਿਸੈ ਧਨ ਧਨ ਜਮ ਰਾਏ ਇਤਿ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤਰੇ ਭੂ ਮੰਤਰੀ ਸੰਵਾਦੇ 109 ਚਰਿਤ੍ਰ ਸਮਾਪਤ ਮਸਤ ਸੋ ਮਸਤ ਅਫਜੂ